ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਅੱਖਾਂ ਦੀ ਗੱਲ ਨਹੀਂ ਅੱਖਾਂ 'ਚ ਕੋਈ ਜੋਤ ਨਹੀਂ ਹੈ ਨੇਤਰਾਂ 'ਚ ਜੋਤ ਹੈ ਨੇਤਰ ਅੰਦਰਲੀਆਂ ਅੱਖਾਂ ਨੇ ਬਾਹਲੀਆਂ ਅੱਖਾਂ ਅੱਖਾਂ ਨੇ ਉਹ ਨੇਤਰਾਂ ਅੰਦਰ ਨੇ ਇਹਨੂੰ ਨੇਤਰੀ ਜਗਤ ਨਿਹਾਲਿਆ ਇਹਨਾਂ ਨੇਤਰਾਂ ਨਾਲ ਅੰਦਰਲੀ ਸੰਸਾਰ ਉਹਨਾਂ ਅੱਖਾਂ ਨਾਲ ਦੇਖੇ ਤਾਂ ਕੁਝ ਹੋਰ ਹੈ ਇਹਨਾਂ ਅੱਖਾਂ ਨਾਲ ਦੇਖੇ ਕੁਝ ਹੋਰ ਇਹਨਾਂ ਅੱਖਾਂ ਨਾਲ ਸੰਸਾਰ ਨਹੀਂ ਦੀਦਾ ਇਹਨਾਂ ਅੱਖਾਂ ਨਾਲ ਸਰੀਰ ਦੀਦਾ ਸੰਸਾਰ ਕੀ ਹੈ ਸੰਸਾਰ ਅੰਦਰ ਜਿਹੜਾ ਜਿਹੜਾ ਭੈ ਜਿਹਨੂੰ ਭਾਇਆ ਜਿਹਦੇ ਅੰਦਰ ਉਹ ਸੰਸਾਰ ਪੈ ਕਿਹਦੇ ਅੰਦਰ ਬੋਲਦੇ ਅੰਦਰ ਪਾਇਆ ਸਾਰੇ ਸੰਸਾਰ ਸਾਰੇ ਅੰਦਰ ਦੀ ਭੈ ਨਜ਼ਰ ਆ ਜਵੇ ਨਾ ਜਿਹੜੀ ਭੈ ਹੈ ਉਹ ਸੰਸਾਰ ਸਾਰਿਆਂ ਦੇ ਮਨ ਭੈ ਵੀ ਨੇ ਉਹ ਜੋ ਭੈ ਭੈ ਵਿਆਪੀ ਹੋਈ ਆ ਉਹ ਸੰਸਾਰ ਹੈ ਸੈਸਾ ਹੈ ਸੰਸਾਰ ਹੈ ਸਰੀਰ ਉਹ ਸੰਸਾਰ ਸਰੀਰ ਸੰਸਾਰ ਦੀ ਹੁੰਦਾ ਸਰੀਰ ਜਗਤ ਹੈ ਜਦ ਸਰੀਰ ਜਾਗਾ ਹੈ ਉਹ ਸੰਸਾਰ ਹੈ ਸੰਸਾਰ ਅਲੱਗ ਹੈ ਜਗ ਦਾ ਕੋਠੜੀ ਹੈ ਜਗ ਸੱਚੇ ਦੀ ਕੋਠੜੀ ਸੰਸਾਰ ਕੋਠੜੀ ਨਹੀਂ ਹੈ ਵਿਦਵਾਨ ਕੋਈ ਅਰਥ ਰੱਖਣਗੇ ਲੋਹਲ ਦੇ ਸੰਸਾਰ ਦੇ ਜਗ ਦੇ ਉਹਨਾਂ ਦੀ ਬੁੱਧੀ ਜੇ ਇਹੋ ਜਿਹੀ ਗੱਲ ਹੈ ਮੋਟੀ ਬੁੱਧੀ ਉਹਨਾਂ ਦੀ ਗੁਰਬਾਣੀ ਅਡਵਾਡ ਕਰਦੀ ਹੈ ਸੰਸਾਰ ਸੂਖਸ਼ਮ ਹੁੰਦਾ ਸੂਖਸ਼ਮ ਚੀਜ਼ ਹੈ ਸੰਸਾਰ ਸੂਖਸ਼ਮ ਤਾਂ ਤਾਂ ਜਿਹੜਾ ਇਹਦੇ ਵਿੱਚ ਜਗ ਜਗ ਵਿੱਚ ਜਗਤ ਜਗ ਜਮਾ ਤਤ ਉਹ ਤਤ ਜਿਹੜਾ ਇਹਦੇ ਵਿੱਚ ਹੈ ਜਗ ਦੇ ਵਿੱਚ ਆਤਮਾ ਜਿਹੜੀ ਹੈਗੀ ਸਰੀਰ ਦੇ ਵਿੱਚ ਉਹ ਸੰਸਾਰ ਸਹਿਸਾ ਇਹ ਸੰਸਾਰ ਆਤਮਾ ਨੂੰ ਡਰ ਪੈ ਵਿਆਪਤਾ ਹਿੰਦੁਸਤਾਨ ਡਰਾਇਆ ਡਰਿਆ ਕੌਣ ਤਾਂ ਹਿਰਦੇ 'ਚ ਪੈਦਾ ਹੁੰਦਾ ਨਾ ਹਿਰਦੇ ਦੇ ਵਿੱਚ ਦੇਖ ਰਹੇ ਨੇ ਉਹ ਡਰ ਸਿੱਧੂ ਡਰਿਆ ਵਿਰਾਜ ਮੁਸਲਮਾਨਾਂ ਦਾ ਉਹ ਫੇਰ ਸਾਡੇ ਖਿਲਾਫ ਚੱਲਣਾ ਮੂਰਤੀ ਪੂਜਾ ਦੇ ਖਿਲਾਫ ਬੋਲਣਾ ਤੀਰਥਾਂ ਦੇ ਖਿਲਾਫ ਬੋਲਣਾ ਅਵਾਲਾ ਦੇ ਖਿਲਾਫ ਬੋਲਣਾ ਸਮਾਧੀ ਦੇ ਖਿਲਾਫ ਬੋਲਣਾ ਜੋ ਅਸੀਂ ਕਰ ਰਹੇ ਹਾਂ ਦੇ ਖਿਲਾਫ ਬੋਲਣਾ ਹਟਾ ਸਕਦੇ ਨਹੀਂ ਰਾਜ ਮੁਸਲਮਾਨਾਂ ਦਾ ਉਹ ਖੁਸ਼ ਹੁੰਦੇ ਨੇ ਇਹ ਗੱਲ ਦਾ ਡਰ ਸੀ ਹਿੰਦੁਸਤਾਨ ਤਾਂ ਰਿਆ ਸੀ ਜੇ ਕਿਤੇ ਰਾਜ ਹੁੰਦਾ ਇਹਨਾਂ ਦਾ ਆਪਣਾ ਫਿਰ ਮੋਦੀ ਨਾਲ ਹੱਲ ਕਰਦੇ ਮੋਦੀਆਂ ਨੇ ਜਿਵੇਂ ਕੀਤਾ ਸੀ ਕਿਉਂਕਿ ਇਹਨਾਂ ਦਾ ਰਾਜ ਹੈ ਨਹੀਂ ਸੀ ਮੁਸਲਮਾਨਾਂ ਦਾ ਸੀ ਇਸ ਕਰਕੇ ਹਮਲਾ ਤਾਂ ਕਰ ਨਹੀਂ ਸਕਦੇ ਸੀ ਇਹਨਾਂ ਦੀ ਮਜਬੂਰੀ ਸੀ ਪਰ ਫਿਰ ਇਹਨਾਂ ਨੇ ਮੁਸਲਮਾਨਾਂ ਨਾਲ ਇਕੱਠੇ ਹੌਲੀ ਹੌਲੀ ਹੌਲੀ ਹੌਲੀ ਅਨੰਦਪੁਰ ਸਾਹਿਬ ਤੇ ਕੀ ਕੀਤਾ ਤਕਲੀਫ ਸਿਰਫ ਇਹਨਾਂ ਨੂੰ ਸੀ ਹਿੰਦੁਸਤਾਨ ਡਰਾਇਆ ਡਰਿਆ ਹਿੰਦੁਸਤਾਨ ਸੀ ਮੁਸਲਮਾਨ ਨੂੰ ਕੋਈ ਖਤਰਾ ਨਹੀਂ ਸੀ ਸਿੱਖ ਧਰਮ ਤੋਂ ਮੁਸਲਮਾਨ ਨੂੰ ਕੋਈ ਖਤਰਾ ਹੋਇਆ ਹੀ ਨਹੀਂ ਸਿੱਖਾਂ ਤੋਂ ਤਾਂ ਭਾਵੇਂ ਕਦੇ ਖਤਰਾ ਹੋਇਆ ਹੋਵੇ ਉਹਨਾਂ ਨੂੰ ਪਰ ਸਿੱਖ ਧਰਮ ਤੋਂ ਨਹੀਂ ਖਤਰਾ ਹੋਇਆ ਕਦੇ ਇਸਲਾਮ ਨੂੰ ਸਿੱਖ ਧਰਮ ਤੋਂ ਕਿਸੇ ਨੂੰ ਵੀ ਖਤਰਾ ਨਹੀਂ ਹੈ ਕਦੇ ਸਿੱਖਾਂ ਤੋਂ ਖਤਰਾ ਹੋ ਸਕਦਾ ਸਿੱਖ ਮਾਇਆਦਾਰੀ ਹੋ ਸਕਦਾ ਜ਼ਰੂਰੀ ਹੈ ਵੀ ਸਿੱਖ ਸਿੱਖ ਸਹੀ ਹੋਣ ਜ਼ਰੂਰੀ ਹੈ ਮੁਸਲਮਾਨ ਸਾਰੇ ਮੁਸਲਮਾਨ ਹੋਣ ਇਹ ਜ਼ਰੂਰੀ ਨਹੀਂ ਹੈ ਇਸਲਾਮ ਨੂੰ ਮੰਨਣ ਵਾਲੇ ਸਾਰੇ ਇਸਲਾਮ ਵਰਗ ਜਿਹੜਾ ਉਹ ਜਿਹਾ ਹੀ ਹੋਣ ਜਿਵੇਂ ਧਰਮ ਕਹਿੰਦਾ ਧਰਮ ਨੂੰ ਮੰਨਣ ਵਾਲੇ ਉਹ ਜਿਹੇ ਨਹੀਂ ਹੁੰਦੇ ਜਿਹੇ ਜਿਹੇ ਧਰਮ ਕਹਿੰਦਾ ਹੁੰਦਾ ਧਰਮ ਦੀ ਨਿੰਦਿਆ ਨਹੀਂ ਕਰ ਰਹੇ ਉਹ ਕਿਤੇ ਵੀ ਨਹੀਂ ਵਾਲੀ ਨਿੰਦਿਆ ਕਰ ਰਹੀ ਉਹਦੀ ਤਾਕਤ ਦੱਸ ਰਹੀ ਹੈ ਵੀ ਭਾਈ ਇਹ ਜਿਹੜੀ ਤੇਰੀ ਮੱਤ ਹੈ ਜਿੱਥੇ ਲੈ ਕੇ ਜਾਊ ਇਹ ਤੋਂ ਗਾਂ ਫਿਰ ਕੀ ਕਰੇਗਾ ਤੂੰ ਤੇਰੀ ਗੱਡੀ 'ਚ ਪੈਟਰੋਲ ਹੈਗਾ 40 ਕਿਲੋਮੀਟਰ ਦਾ 50 ਕਿਲੋਮੀਟਰ ਦਾ 100 ਕਿਲੋਮੀਟਰ ਜਾਣਾ ਹਜ਼ਾਰ ਕਿਲੋਮੀਟਰ ਹੈ ਗਾਂ ਕੀ ਕਰੇਗਾ ਸਫਰ ਜ਼ਿਆਦਾ ਹੈ ਤੇਰੇ ਕੋਲ ਤੇਲ ਥੋੜਾ ਹੈ ਗਿਆਨ ਥੋੜਾ ਤੇਰੇ ਕੋਲ ਗਿਆਨ ਥੋੜਾ ਸਫਰ ਜ਼ਿਆਦਾ ਇਸ ਕਰਕੇ ਤੂੰ ਇਹ ਛੱਡ ਦੇ ਆ ਰੇਲ 'ਚ ਬਹਿ ਜਾ ਬਿਜਲੀ ਜਲਦੀ ਹੈ ਸਰਕਾਰੀ ਚੀਜ਼ ਆ ਸਰਕਾਰ ਨੂੰ ਫਿਕਰ ਹੋ ਆ ਗੱਲ ਹੈ ਹੁਣ ਉਹ ਸਮਝਦੇ ਨੇ ਦਿੰਦੇ ਸਾਡੀ ਉਹਨਾਂ ਨੂੰ ਕਿਹਾ ਵੀ ਵਧੀਆ ਇਹਦੇ 'ਚ ਬੈਠੋ ਸੱਚ ਨਾਲ ਜੁੜੋ ਝੂਠ ਨਾਲ ਜੁੜੋ ਥੋੜਾ ਬਹੁਤਾ ਸੱਚ ਹੈ ਥੋੜਾ ਬਹੁਤਾ ਝੂਠ ਹੈ ਜਿੱਥੇ ਝੂਠ ਹੈ ਉੱਥੇ ਹੀ ਮਾਰੇ ਜਾਓਗੇ ਤੁਸੀਂ ਕਾਲ ਦਾ ਤੀਰ ਝੂਠ ਦੇ ਲੱਗਣਾ ਸੱਚ ਤੇ ਨਹੀਂ ਲੱਗਣਾ ਜਿੱਥੇ ਵੀ ਜਰਾ ਮਸਾ ਝੂਠ ਤੇ ਤੀਰ ਖੁੱਭ ਜਾਣਾ ਕਾਲ ਦਾ ਉੱਥੇ ਵਾਰ ਉਹਦਾ ਹੋ ਜਾਣਾ ਸੱਚ ਤੇ ਉਹਦਾ ਕੋਈ ਵਾਰ ਨਹੀਂ ਹੁੰਦਾ ਇਸ ਕਰਕੇ ਪਿਓਰ ਸੱਚ ਵੜ ਜੋ ਪਿਓਰ ਸੱਚ ਦੀ ਗੱਲ ਕਰ ਰਹੀ ਹੈ ਗੁਰਬਾਣੀ ਹੋਰ ਕੁਝ ਨਹੀਂ ਹੈ ਪਰ ਕੋਈ ਨਹੀਂ ਸੱਚ ਨੂੰ ਐਸੇ ਸਾਰੇ ਮੰਦਰ ਸੱਚ ਤੋਂ ਕੋਈ ਮੁਨਕਰ ਹੈ ਨਹੀਂ ਪਰ ਪੂਰੇ ਦਾ ਪੂਰਾ ਸੱਚ ਅਪਣਾਉਣ ਨੂੰ ਵੀ ਤਿਆਰ ਨਹੀਂ ਐਡੀ ਕਿ ਸਮੱਸਿਆ ਔਰ ਕੋਈ ਲੰਬੀ ਚੌੜੀ ਸਮੱਸਿਆ ਤਾਂ ਹੈ ਨਹੀਂ ਇਹ ਨੇਤਰੋ ਮੇਰੇਓ ਹਰ ਤੋਂ ਮੈਂ ਜੋਤ ਧਰੀ ਹਰ ਵਿਨ ਅਵਰਨ ਨਾ ਦੇਖੋ ਕੋਈ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਨਹੀਂ ਦੇ ਤਾਂ ਦੇਖਦੇ ਕਰ ਨਹੀਂ ਜੋਤ ਜੇ ਜੋਤ ਹੋ ਤਾਂ ਹੀ ਦੇਖਣਗੇ ਜਿੰਨਾ ਜੇ ਜੋਤ ਹੋ ਉਹਨਾਂ ਜੇ ਦੇਖਦੇ ਨੇ ਜਾਂ ਜੋਤ ਇਹਦੀ ਬੁਝਾਦ ਤੇ ਪਿੱਛੋਂ ਦੇਖੋ ਬਰਮ ਕਿੰਨਾ ਚਿਰ ਦੇਖਦਾ ਜਿੰਨਾ ਜੇ ਲਾਈਟ ਆਉਂਦੀ ਹੈ ਸਵਿਚ ਆਫ ਤਾਂ ਨਹੀਂ ਜੋਤ ਆਊਗੀ ਤਾਂ ਹੀ ਝਾਕੂਗਾ ਬਲਬ ਨੇਤਰ ਵੀ ਐਸੀ ਉਹ ਗੱਲ ਹੈ ਹਰ ਤੋਂ ਮੈਂ ਜੋ ਤਰੀ ਹਰ ਬਿਨਾਵਰ ਨਾਲ ਦੇਖੋ ਕੋਈ ਹਰ ਬਿਨਾਵਰ ਨਾਲ ਦੇਖੋ ਕੋਈ ਤੁਸੀਂ ਬਾਹਰ ਨੂੰ ਝਾਕਦੇ ਹੋ ਅੰਦਰ ਨੂੰ ਝਾਕੋ ਜੋਤ ਕਿੱਥੋਂ ਆਉਂਦੀ ਹੈ ਨਜ਼ਰੀ ਹਰ ਨੇ ਹਾਲਿਆ ਜੋਤ ਦੇਖੋ ਤੁਹਾਡੇ ਜੇ ਕਿੱਥੋਂ ਆਉਂਦੀ ਹੈ ਉਧਰ ਨੂੰ ਝਾਕੋ ਤੁਸੀਂ ਬਾਹਰ ਨੂੰ ਝਾਕੋ ਹਰ ਜੋਤ ਰੱਖੀ ਤੁਧ ਵਿੱਚ ਨਹੀਂ हे नेत्रों में जो अंतों में जोत ਧਰੀ ਧਰੀ ਹਰ ਬਿਨਾ ਦੇਖੋ ਕੋਈ ਹਰ ਬਿਨਾ ਬੰਦਾ ਦੇਖੋ ਕੋਈ ਨਹੀਂ ਹਰ ਨੇ ਹਾਲਿਆ ਕਿਉਂਕਿ ਤੁਹਾਨੂੰ ਜੋ ਕੁਝ ਵੀ ਦਿਖ ਰਿਹਾ ਹੈ ਉਹਦੀ ਕਿਰਪਾ ਨਾਲ ਦਿਖ ਰਿਹਾ ਹੈ ਨਜ਼ਰੀ ਹਰ ਨਜ਼ਰੀ ਹਰ ਨੇ ਹਾਲਿਆ ਹਰ ਦੀ ਨਜ਼ਰ ਜਿਹੜੀ ਹੈ ਨਾ ਨਜ਼ਰੀ ਹਰ ਦੀ ਕਿਰਪਾ ਨਾਲੇ ਤੁਹਾਨੂੰ ਦਿਖ ਰਿਹਾ ਹੈ ਇਸ ਕਰਕੇ ਉਹਨੂੰ ਨਾ ਭੁੱਲ ਜਿਓ ਦੇਖ ਰਿਹਾ ਉਹਦੀ ਕਿਰਪਾ ਨਾਲ ਉਹਨੂੰ ਹੀ ਭੁੱਲ ਜਾਓ ਤੁਸੀਂ ਉਹ ਜੇ ਵਿਸਰ ਗਿਆ ਉਹ ਹੋ ਜੂਗਾ ਉਹਨੂੰ ਨਾ ਵਿਸਰਿਓ ਜਿਹਦੇ ਕਿਰਪਾ ਨਾਲ ਤੁਹਾਨੂੰ ਦਿਸ ਰਿਹਾ ਹੈ ਉਹਨੂੰ ਐ ਦੇਖੋ ਦੂਜੇ ਨੂੰ ਦੇਖੋ ਹੀ ਨਾ ਹੋਰ ਕੋਈ ਚੀਜ਼ ਦੇਖੋ ਹੀ ਨਾ ਇਹ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰ ਨਹੀਂ ਆਇਆ ਇਹ ਵਿਸ ਸੰਸਾਰ ਵਿਸ਼ਵ ਵਿਸਥਾਰ ਹੋਣਾ ਚਾਹੀਦਾ ਸੀ ਵਿਸ ਲਿਖ ਦਿੱਤਾ ਜੇ ਵਿਸ ਆਪਾਂ ਕਹਿ ਦਈਏ ਜਾਂ ਤਾਂ ਵਿਸ਼ਵੇ ਦਾ ਅਰਥ ਪੜ ਲਈਏ ਤਾਂ ਜਿੰਦਾ ਜੇ ਵਿਸ ਦੇ ਫਿਰ ਜ਼ਹਿਰ ਹੈ ਵੈਸੇ ਵਿਸ਼ਵ ਲਫ਼ਜ਼ ਹੈ ਵਾਵਾ ਪੈਰ ਸੀਗਾ ਬਹੁਤ ਸਾਰੇ ਜਗ੍ਹਾ ਵਾਵੇ ਇਹਨਾਂ ਨੇ ਉੜਾਤੇ ਵਿਸ਼ਵ ਸੰਸਾਰ ਤੋਂ ਦੇਖਦੇ ਇਹ ਵਿਸ਼ਵ ਸੰਸਾਰ ਹੈ ਜਿਹੜਾ ਜੋ ਤੁਸੀਂ ਦੇਖਦੇ ਹੋ ਅੱਖਾਂ ਨਾਲ ਹਰ ਕਦਮ ਅੱਖ ਨੂੰ ਦੀਦਾ ਬਾਹਰਲੀ ਅੱਖ ਦੇ ਨਾਲ ਇਹ ਹਰ ਦਾ ਰੂਪ ਹੈ ਹਰ ਨਹੀਂ ਹੈ ਹਰ ਰੂਪ ਨਦ ਨਹੀਂ ਆਇਆ ਇਹ ਹਰ ਦਾ ਰੂਪ ਹੈ ਇਹ ਹੁਕਮ ਦਾ ਹੀ ਰੂਪ ਹੈ ਅਸਲ ਜੋ ਹੁਕਮ ਨਹੀਂ ਹੈ ਹੁਕਮ ਦਾ ਰੂਪ ਹੈ ਇਹ ਹੁਕਮ ਦਾ ਹੀ ਦਾ ਰੂਪ ਹੈ ਹਰ ਰੂਪ ਨਜ਼ਰ ਨਹੀਂ ਆਇਆ ਹਰ ਰੂਪ ਨਜ਼ਰ ਨਹੀਂ ਆਇਆ ਜੇ ਹਰ ਦੇ ਦਰਸ਼ਨ ਕਰ ਲੈਂਦੇ ਤਾਂ ਵਿਸ਼ਵ ਸੰਸਾਰ ਸਾਰਾ ਹੀ ਉਹਦਾ ਰੂਪ ਹੈ ਕੱਲੀ ਮੂਰਤੀ ਦਾ ਨਾ ਕਰ ਲਿਓ ਕੱਲੀ ਮੂਰਤੀ ਦਾ ਦਰਸ਼ਨ ਨਾਲ ਨਹੀਂ ਗੱਲ ਬਣਦੀ ਸਾਰਾ ਸੰਸਾਰ ਹੈ ਹਰ ਕਾ ਰੂਪ ਹੈ ਜੇ ਹਰ ਕਾ ਰੂਪ ਦੇ ਦਰਸ਼ਨ ਖਾਣਾ ਲੋੜਾ ਕਰਨ ਦੀ ਨਾ ਅੱਖਾਂ ਜੀ ਜਿਹਨੂੰ ਭੁੱਖ ਹੈ ਸਾਰਾ ਵਿਸ਼ਵ ਸੰਸਾਰ ਉਹਦਾ ਹੀ ਰੂਪ ਹੈ ਉਹਦਾ ਹੀ ਦਰਸ਼ਨ ਜੇ ਹੁਕਮ ਨੂੰ ਸਮਝਣਾ ਸੰਸਾਰ ਸਾਰੇ ਜੋ ਸਮਝ ਲਓ ਸਾਰਿਆਂ ਦੇ ਹਿਰਦੇ 'ਚ ਜਿਹੜਾ ਹੈ ਨਾ ਆਤਮਾ ਇਹ ਉਹਦਾ ਰੂਪ ਹੈ ਆਤਮਾ ਦੇਖੋ ਜਾਣੋ ਜੋਤ ਨੂੰ ਪੁੱਛੋ ਜਾਤੀ ਹਰ ਇੱਕ ਦੇ ਅੰਦਰ ਜੋ ਆਤਮਾ ਹੈ ਹਰ ਕਾ ਰੂਪ ਹੈ ਉਹੀ ਹਰ ਕਾ ਰੂਪ ਹਰ ਨੇ ਆਪਣਾ ਰੂਪ ਬਾਹਰ ਕੱਢਿਆ ਜੋਤ ਹਰ ਕਾ ਰੂਪ ਕੀ ਹੁੰਦਾ ਜੋਤ ਬਣ ਗਈ ਹੈ ਜੋਤ ਸਭ ਵਿੱਚ ਜੋਤ ਜੋਤ ਹੈ ਜੋਤ ਸੋਏ ਸਮਝੋ ਜੋਤ ਹੈ ਸੋਏ ਸਭ ਹੈ ਜੋਤ ਜੋਤ ਹੈ ਸੋਏ ਤਿਸ ਚਰਨ ਸਭ ਚਰਨ ਸਾਰਿਆਂ ਦੇ ਅੰਦਰ ਆ ਹੈ ਫਿਰ ਸਾਰੇ ਹਰ ਦੇ ਰੂਪੇ ਨੇ ਜੇ ਹਰ ਦਾ ਰੂਪ ਨੇ ਸਾਰੇ ਫਿਰ ਜਿਹੜੇ ਸ਼ੂਦਰ ਨੇ ਉਹ ਕਿੱਥੋਂ ਆ ਗਏ ਜਿਨੀ ਆਦਮਾ ਦਾ ਹਰ ਕਰੂ ਸ਼ੂਦਰ ਕਿੱਥੋਂ ਆ ਗਏ ਬੈਸ ਕਿੱਥੋਂ ਬਣ ਗਏ ਛਤਰੀ ਕਿੱਥੋਂ ਬਣ ਗਏ ਕਿਹਨੇ ਬਣਾਤੇ ਅਸਲ ਜਿਹੜੇ ਆਪ ਨੀਚ ਤੇ ਉਹਨੇ ਦੂਏ ਨੂੰ ਨੀਚ ਮੰਨ ਕਹਿਤਾ ਆਪਨ ਕੋ ਜੋ ਜਾਣਾ ਉੱਚਾ ਸੋਈ ਗਣੀਏ ਸਭ ਤੋਂ ਨੀਚ ਪੰਡਤ ਸਭ ਤੋਂ ਨੀਚ ਹੈ ਕਿਉਂਕਿ ਉਹਨੇ ਹੋਰ ਲੋਕਾਂ ਨੂੰ ਨੀਚ ਮੰਨਿਆ ਆਪ ਉੱਚਾ ਬਣਿਆ ਨਾ ਆਪ ਸਭ ਤੋਂ ਸ੍ਰੇਸ਼ਟ ਬਣ ਕੇ ਅਸਲ ਦੇ ਵਿੱਚੋਂ ਸਭ ਤੋਂ ਨੀਚ ਦਰਗਾਹ ਦੇ ਵਿੱਚ ਉਹਨੂੰ ਸਭ ਤੋਂ ਨੀਚ ਮੰਨਿਆ ਗਿਆ ਪੰਡਤ ਨੂੰ ਦਰਗਾਹ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਉੱਚਾ ਬੁਲਦਾ ਉਹ ਦਰਗਾਹ ਦੇ ਵਿੱਚ ਸਭ ਤੋਂ ਨੀਚਾ ਮੰਨਿਆ ਜਾਂਦਾ ਹੈ ਜਾਂ ਸਾਰਿਆਂ 'ਚ ਹਰ ਹੈ ਉਹਨੂੰ ਤੂੰ ਨੀਚ ਬੁਲਦਾ ਨਹੀਂ ਤਾਂ ਤੂੰ ਹੈ ਫਿਰ ਗੱਲ ਇਹ ਹੈ ਜੇ ਕੋ ਜੋ ਤਾਂ ਸਭ ਦੇ ਵਿੱਚ ਵੇਦ ਵਿੱਚ ਤੂੰ ਵੇਦ ਨੂੰ ਮੱਥਾ ਟੇਕਦਾ ਵੇਦ ਨੂੰ ਵੀ ਬੁਲਦਾ ਵੇਦ ਦੀ ਗੱਲ ਬੁਲਦਾ ਨਹੀਂ ਗੱਲ ਵੇਦ ਦੀ ਉਲਟਦਾ ਬੂਹ ਵੀ ਕਹਿੰਦਾ ਸਾਰਿਆਂ ਜੋ ਹੀ ਜੋਤ ਆਤਮਾ ਇੱਕ ਹੈ ਜੇ ਆਤਮਾ ਇੱਕ ਆ ਨੀਚ ਕਾਤੇ ਨੇ ਫਿਰ ਤੂੰ ਨਹੀਂ ਹੈ ਅਸਲ ਦੇ ਵਿੱਚ ਆਪ ਨਹੀਂ ਹੈ ਕੋਈ ਕਾਰਨ ਹੈ ਇਹਦੇ ਵਿੱਚ ਜਿਹੜਾ ਤੂੰ ਹੋਰ ਨੂੰ ਨੀਚ ਕਹਿੰਦਾ ਤੂੰ ਆਪੇ ਨਹੀਂ ਹੈ ਤੇਰੀ ਬੁੱਧੀ ਨਹੀਂ ਹੈ ਤੇਰੀ ਵਰਤੀ ਨਹੀਂ ਹੈ ਤੇਰੇ ਖਿਆਲ ਨਹੀਂ ਨੇ ਨੀਚ ਤੂੰ ਵੀ ਨਹੀਂ ਤੇਰੇ ਖਿਆਲ ਹੈ ਨੀਚ ਦੇ ਇਹ ਖਿਆਲ ਹੈ ਨੀਚ ਹੈ ਤੇਰਾ ਕਿ ਉਹ ਨੀਚ ਦੇ ਨੀਚ ਤੂੰ ਨਹੀਂ ਹੈਗਾ ਨੀਚ ਉੱਚ ਕੋਈ ਵੀ ਨਹੀਂ ਹੈ ਖਿਆਲ ਨੀਚ ਨੇ ਜਿਹੜੇ ਜੇ ਕਹਿੰਦੇ ਖਿਆਲ ਨਾ ਹੋ ਜਾਏ ਉਹ ਜਿਹੜੇ ਜੇ ਸੋਚ ਆ ਹੋ ਜਾਏ ਤੇਰੀ ਸੋਚ ਨੀਚ ਹੈ ਘਟਿਆ ਸੋਚ ਹੈ ਘਟਿਆ ਸੋਚ ਆਦਮੀ ਘਟਿਆ ਵਧੀਆ ਸੋਚ ਆਦਮੀ ਵਧੀਆ ਹੋਈ ਆਦਮੀ ਵਧੀਆ ਕੌਣ ਜਿਹਦੀ ਸੋਚ ਵਧੀਆ ਘਟਿਆ ਕੌਣ ਜਿਹਦੀ ਸੋਚ ਘਟਿਆ ਗੁਰਬਾਣੀ ਸੋਚ ਨਾਲ ਘਟਿਆ ਵਧੀਆ ਬੁੱਧੀ ਹੈ ਉਦਾਂ ਘਟਿਆ ਵਧੀਆ ਕੋਈ ਨਹੀਂ ਸੋਚ ਘਟਿਆ ਹੋ ਸਕਦੀ ਹੈ ਕਿਸੇ ਦੀ ਵੀ ਹੋ ਸਕਦੀ ਹੈ ਪਰ ਪੰਡਤ ਦੀ ਸੋਚ ਘਟਿਆ ਜਿਹੜਾ ਦੂਜੇ ਨੂੰ ਰੀਚ ਕਰਦਾ ਇਹ ਤਾਂ ਸਿੱਧੀ ਪਤਾ ਲੱਗਦਾ ਜੇ ਆਪਣੇ ਆਪ ਨੂੰ ਉੱਚਾ ਸਮਝਦਾ ਤੇਰੀ ਸੋਚ ਘਟਿਆ ਦੂਏ ਨੂੰ ਨੀਚਾ ਕਿਉਂ ਸਮਝਦਾ ਇਧਰ ਭਗਤ ਕੀ ਕਹਿੰਦੇ ਨੇ ਆਪਣੇ ਆਪ ਨੂੰ ਨਹੀਂ ਸਮਝਦੇ ਨੇ ਆਪਣੇ ਆਪ ਨੂੰ ਨਹੀਂ ਕਹਿੰਦੇ ਇਹ ਵੀ ਕਹਿੰਦਾ ਨਾਮ ਕਰਾਵੇ ਬਸ ਸੁਨਾਤ ਠੀਕ ਹੈ ਪਰ ਆਪਣੇ ਨੀਚੀ ਨੂੰ ਹੱਥ ਨੀਚ ਆਪਣੇ ਆਪ ਨੂੰ ਡੀਵਾ ਸਮਝਦੇ ਦਿਵੇ ਸੋ ਗੌਰਵ ਹੋਏ ਇਹ ਸਮਝਦੇ ਹਾਂਜੀ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਹੀਂ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਕੋਈ ਕਿਸੇ ਵੀ ਨੀਚ ਆਦਮੀ ਨੂੰ ਉੱਚਾ ਚੱਕਣ ਹੋਵੇ ਜੇ ਉਹਦੇ ਥੱਲੇ ਹੱਥ ਦੇਣਾ ਪੈਂਦਾ ਥੱਲੇ ਹੱਥ ਦੇਣਾ ਪਊਗਾ ਨੀਵਾ ਹੋ ਕੇ ਭਗਤਾਂ ਨੇ ਸਾਰਿਆਂ ਨੂੰ ਉੱਚਾ ਚੱਕਣ ਸੀ ਆਪ ਨੀਵਾ ਹੋਣਾ ਪੈਂਦਾ ਜਿਹੜਾ ਉੱਚਾ ਆਦਮੀ ਹੈ ਨਾ ਦੂਏ ਨੂੰ ਨੀਚਾ ਨਹੀਂ ਚੱਕ ਸਕਦਾ ਥਲ ਉੱਚਾ ਨਹੀਂ ਚੱਕ ਸਕਦਾ ਕੋਈ ਝੁਕਣਾ ਨਹੀਂ ਝੁਕੇ ਦੇ ਬਿਨਾ ਦੂਏ ਨੂੰ ਕਿਵੇਂ ਚੱਕੋਗੇ ਜਾਣਾ ਧਰਤੀ ਤੇ ਪਿਆ ਜਾਂ ਕੋਈ ਸਿਆਣਾ ਬਜ਼ੁਰਗ ਹੈ ਧਰਤੀ ਤੇ ਪਿਆ ਤੁਸੀਂ ਉਹਨੂੰ ਢਾਲ ਲਓ ਉੱਚਾ ਚੱਕਣਾ ਬਿਨਾ ਝੁਕੇ ਤੇ ਕਿਵੇਂ ਚੱਕੋਗੇ ਬਿਨਾ ਨੀਵਾ ਹੋਏ ਤੇ ਕਿਵੇਂ ਚੱਕੋਗੇ ਤੇ ਜਿਨ੍ਹਾਂ ਨੇ ਸਾਰਿਆਂ ਨੂੰ ਉੱਚਾ ਚੱਕਣਾ ਉਹ ਨੀਵੇਂ ਹੀ ਹੁੰਦੇ ਨੇ ਸਾਰਿਆਂ ਨੂੰ ਉਹਨਾਂ ਨੀਵੇਂ ਹੋ ਕੇ ਦੂਜੇ ਨੂੰ ਚੱਕਣਾ ਪੈਂਦਾ ਜਿਹੜੇ ਉੱਚੇ ਖੜੇ ਨੇ ਸਿੰਬਲ ਰੁੱਖ ਸਰਾਇਰਾ ਉਹ ਸਿੰਬਲ ਦੇ ਰੁੱਖ ਨੇ ਉਹ ਦੂਏ ਨੂੰ ਨਹੀਂ ਚੱਕ ਸਕਦੇ ਉਹ ਸਿੰਬਲ ਰੁੱਖ ਨੇ ਉਹ ਨਹੀਂ ਮੁਝਦੇ ਹੁੰਦੇ ਉਹਨਾਂ 'ਚ ਇਹ ਗੁਣ ਹੈ ਨਹੀਂ ਬਚਣ ਵਾਲਾ ਫਲ ਲੱਗਦਾ ਫਲ ਵੀ ਨਹੀਂ ਲੱਗਦਾ ਫਿਰ ਉਹ ਉਹਨਾਂ ਨੂੰ ਕੱਢੇ ਹੀ ਕੱਢੇ ਹੁੰਦੇ ਨੇ ਹੋਰ ਨਹੀਂ ਕੁਝ ਹੁੰਦਾ ਹਾਂਜੀ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨਾ ਪ੍ਰਸਾਦੀ ਪੁੱਜਿਆ ਜਾਂ ਗਿਆਨ ਭਰਿਆ ਚਾਨਣ ਹੋਇਆ ਅੰਦਰ ਉਹਦੀ ਕਿਰਪਾ ਹੋਈ ਗਿਆਨ ਦੀ ਕਿਰਪਾ ਕੀ ਹੈ ਚਾਨਣ ਹੋਇਆ ਤਾਂ ਬੁਝਿਆ ਸਮਝਿਆ ਗੱਲ ਸਮਝ ਆਈ ਜਾਂ ਵੇਖਾ ਹਰ ਇੱਕ ਹੈ ਵੇਖਾ ਸਾਰੇ ਚ ਹਰ ਹੀ ਹੈ ਹਰ ਬਿਨਾ ਵਰਨਾ ਕੋਈ ਹਰ ਤਾਂ ਕੋਈ ਹੈ ਉਹ ਨਹੀਂ ਸਾਰਿਆਂ 'ਚ ਹਰ ਹੈ ਫਿਰ ਉੱਚ ਨੀਚ ਕਿਵੇਂ ਹੈ ਹਰ ਬਿਨੋਂ ਵਰਨਾ ਕੋਈ ਇੱਕ ਵੀ ਬੰਦਾ ਨਹੀਂ ਹੈ ਜਿਹੜਾ ਹਰ ਤੇ ਬਿਲ ਸਤਗੁਰ ਤੇ ਖਾਲੀ ਕੋਈ ਨਹੀਂ ਜਦ ਤੁਸੀਂ ਕਿਵੇਂ ਮੰਨ ਲਿਆ ਉੱਚ ਨੀਚ ਹੈ ਐਸੇ ਗੱਲ ਦਾ ਡਰ ਸੀ ਪੜਨ ਤੋਂ ਇਹਦੇ ਗੱਲ ਤੋਂ ਡਰਦਾ ਸੀ ਖੁਰਾਸਾਨ ਖਸਮਾਨਾ ਗਿਆ ਹਿੰਦੁਸਤਾਨ ਡਰਾਇਆ ਵੀ ਇਹ ਜਿਹੜੇ ਨੇ ਨਾ ਸ਼ੂਦਰ ਮੇਰੇ ਬੰਦੇ ਹੋਏ ਉਹ ਮੇਰੇ ਬਰਾਬਰ ਨਾ ਕਿਤੇ ਬਿਠਾਲ ਦੇਵੇ ਕਿਤੇ ਇਹਨਾਂ ਦੇ ਬਾਟੇ 'ਚ ਮੈਨੂੰ ਖਾਣਾ ਨਾ ਪੈ ਜਵੇ ਅੰਮ੍ਰਿਤ ਨਾ ਛਕਣਾ ਪੈ ਜਵੇ ਇਹਨਾਂ ਦੇ ਬਰਾਬਰ ਬੈਠ ਕੇ ਕਿਤੇ ਲੰਗਰ ਨਾ ਛਕਣਾ ਪੈ ਜਵੇ ਅਗੁਰੂ ਅਮਰਦਾਸ ਨੇ ਬਰਾਬਰ ਪੰਗਤ 'ਚ ਬੈਠੇ ਤਾਂ ਹੀ ਛਕਾਇਆ ਸੀ ਯਾਰ ਬਿਨਾ ਵਰਨਾ ਦੇਖੋ ਕਹਿੰਦੇ ਪਹਿਲਾਂ ਪੰਗਤ 'ਚ ਬੈਠ ਕੇ ਛਕਿਆ ਉਹ ਫਿਰ ਸਾਡੇ ਕੋਲ ਆਇਓ ਬੈਲ ਲਾਤਾ ਉਹਨਾਂ ਦੀ ਉਹ ਲਿਖੀ ਬਾਣੀ ਹੈ ਇਤੋਂ ਉਹ ਬੈਨ ਲਾਇਆ ਹੋਇਆ ਹੈ ਵਜ੍ਹਾ ਬੈਨ ਦੀ ਹਰ ਬਣਾ ਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ ਓਏ ਨੇਤਰ ਤਾਂ ਨੇ ਨੇ ਇਹ ਤਾਂ ਅੰਨਿਆਂ ਵਰਗੇ ਹੀ ਨੇ ਇਹਨਾਂ ਨੂੰ ਦੀਦਾ ਕੁਝ ਵੀ ਸਤਗੁਰ ਮਿਲਿਆ ਦਿਵ ਦ੍ਰਿਸ਼ ਹੋਈ ਜਦ ਸੱਚ ਦਾ ਗਿਆਨ ਮਿਲਦਾ ਨਾ ਪੜਨ ਤਾਂ ਨਾ ਮਾਇਆ ਧਾਰੀ ਹੈ ਸੱਚ ਦਾ ਗਿਆਨ ਹੈ ਦੀ ਕਿਉਂ ਗਿਆਨ ਗਵਾਇਆ ਦੂਜੇ ਪਾਇਆ ਗਰਭ ਗਲੇ ਵਿੱਚ ਖਾਇਆ ਤਾਂ ਕਰਕੇ ਪੰਡਤ ਰੋਵੇ ਗਿਆਨ ਗਵਾਏ ਅਨਾ ਹੋ ਗਿਆ ਅਨਾ ਹੋ ਗਿਆ ਨੂੰ ਨੀਚ ਲੱਗਦੇ ਨੇ ਆਪਣਾ ਹੂਚ ਲੱਗਦਾ ਉਠਾ ਦੀ ਦੇਖਣ ਲੱਗ ਗਿਆ ਇਹ ਨੇਤਰੰਦ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ ਹੋਈ ਜੇ ਸੱਚ ਦਾ ਗਿਆਨ ਮਿਲ ਜਵੇ ਫਿਰ ਦਿਵ ਦ੍ਰਿਸ਼ੀ ਹੁੰਦੀ ਫਿਰ ਕੋਈ ਨਜ਼ਰ ਆਉਂਦਾ ਸਾਰਿਆਂ 'ਚ ਦਿਵ ਦ੍ਰਿਸ਼ੀ ਆ ਕੇ ਸਾਰਿਆਂ ਦਾ ਇੱਕੋ ਹੀ ਨਜ਼ਰ ਆਵੇ ਸਭ ਇਹ ਦਿਵ ਦ੍ਰਿਸ਼ੀ ਕਹਿੰਦੇ ਨੇ ਅੰਦਰ ਅੰਦਰਲਾ ਕੋਈ ਨਜ਼ਰ ਆਵੇ ਬਾਹਰਲਾ ਤਾਂ ਬਾਹਰ ਤਾਂ ਮਿੱਟੀ ਹੈ ਸਭ ਦੇ ਬਾਹਰ ਤਾਂ ਪਤਾ ਹੀ ਹੈ ਬਾਹਰ ਕੀ ਹੈ ਇੱਕ ਬਾਹਰ ਤਾਂ ਦੀਦਾ ਹੀ ਇੱਕ ਇੱਕੋ ਪਾਣੀ ਹੈ ਪੀਦੇ ਇੱਕੋ ਰੋਟੀ ਖਾਣੇ ਇੱਕੋ ਸਾਰੀ ਚੀਜ਼ ਹੈ ਬਾਹਰ ਤਾਂ ਬੰਦੂਏ ਇਹਦੀ ਗੱਲ ਹੈ ਨਹੀਂ ਅੰਦਰ ਵੀ ਕੋਈ ਹੈ ਬਾਹਰ ਤਾਂ ਪਤਾ ਹੀ ਹੈ ਉਹ ਜੇ ਸੋਹਣਾ ਨਹੀਂ ਬਣਦੀ ਹੈ ਸੰਸਕਾਰ ਕਰੇ ਤੇ ਪੰਡਤ ਦੀ ਉਹ ਜੇ ਦੂਜੇ ਦੀ ਬਣਦੀ ਉਹ ਜੋ ਵੀ ਖੂਨ ਹੀ ਨਿਕਲਦਾ ਕੱਟੇ ਤੇ ਦੂਜੇ ਜੋ ਵੀ ਨਿਕਲਦਾ ਉਹ ਜੋ ਕਿਹੜਾ ਦੁੱਧ ਨਿਕਲਦਾ ਕੱਟੇ ਤੇ ਸਤਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ ਸਤਗੁਰ ਸੱਚਾ ਗਿਆਨ ਮਿਲੇ ਤੇ ਦਿਵ ਦ੍ਰਿਸ਼ਟੀ ਹੁੰਦੀ ਹੈ ਫਿਰ ਅੰਦਰਲੀ ਫਿਰ ਤੀਜਾ ਦਿਵ ਦ੍ਰਿਸ਼ਟੀ ਤੀਜੀ ਅੱਖ ਹੈ ਆ ਫਿਰ ਖੁੱਲਦੀ ਹੈ ਤੀਜੀ ਅੱਖ ਤੋਂ ਇਹਨਾਂ ਨਾ ਆ ਇਹ ਤੀਜੀ ਅੱਖ ਹੈ ਦਬਦੇਸ਼ੀ ਉਹਦੇ ਨਾਲ ਅੰਦਰ ਰਹਿੰਦਾ ਸਾਰਿਆਂ ਦਾ ਦਬਦੇਸ਼ੀ ਨੂੰ ਤੀਜੀ ਅੱਖ ਕਹਿੰਦੇ ਨੇ ਇਹ ਬਣਾਈ ਬੈਠੇ ਨੇ ਮੱਥੇ 'ਚ ਸਰੀਰ ਨਾਲ ਦਾ ਕੀ ਸੰਬੰਧ ਹੈ ਉਹ ਸਕਦਾ ਸਰੀਰ ਨਾਲ ਕੀ ਸੰਬੰਧ ਹੈ ਕਿ ਰੱਬ ਭੁੱਲ ਗਿਆ ਖੋਲਣੀ ਫਿਰ ਆ ਤੁਸੀਂ ਸਾਰਿਆਂ ਦੀ ਖੋਲੋ ਆਪਰੇਸ਼ਨ ਕਰਕੇ ਜੇ ਬੰਦ ਹੈ ਤਾਂ ਲੱਭੋ ਤਾਂ ਸਹੀ ਮੱਥੇ ਜਾਏਗੀ ਕੋਈ ਅੱਖ ਸਰਾਂ ਕਰ ਲੋ ਖੁੱਲ ਜੂਗੀ